ਬਿਰਸ਼ਾਲਾ ਜੀਵੇ ਬਿਰਸ਼ਾਲਾ ਜੀਵੇ ਜਿਸ ਮੇਰੇ ਸਿਰ ਨੂੰ ਛਾਂ ਜਿਸ ਮੇਰੇ ਸਿਰ ਨੂੰ ਛਾਂ ਤੇ ਕਦਮਾਂ ਨੂੰ ਰਾਹਤ ਦਿੱਤੀ ਜਿਸ ਮੇਰੇ ਸਿਰ ਨੂੰ ਛਾਂ ਤੇ ਕਦਮਾਂ ਨੂੰ ਰਾਹਤ ਦਿੱਤੀ ਆਪਣੇ ਪੱਲੇ ਚੋਂ ਜਿੰਨੀਆਂ ਵੀ ਦੁਆਵਾਂ ਮੈਂ ਦੇ ਸਕਦੀ ਹਾਂ ਆਪਣੇ ਪੱਲੇ ਚੋਂ ਜਿੰਨੀਆਂ ਵੀ ਦੁਆਵਾਂ ਮੈਂ ਦੇ ਸਕਦੀ ਹਾਂ ਉਸ ਦੀ ਝੋਲੀ 'ਚ ਪਾਉਂਦੀ ਹਾਂ ਉਸ ਦੀ ਝੋਲੀ 'ਚ ਪਾਉਂਦੀ ਹਾਂ ਤੇ ਹੁਣ ਮੈਂ ਅਤੇ ਹੁਣ ਮੈਂ ਆਪਣੇ ਸਿਰੜ ਨੂੰ ਸਿਰ ਮੱਥੇ ਤੋਂ ਉਤਾਰ ਆਪਣੇ ਸਿਰੜ ਨੂੰ ਸਿਰ ਮੱਥੇ ਤੋਂ ਉਤਾਰ ਆਪਣੀ ਹਿੱਕ ਨਾਲ ਘੁੱਟ ਲੜਖੜਾਉਂਦੇ ਕਦਮਾਂ ਨਾਲ ਲੜਖੜਾਉਂਦੇ ਕਦਮਾਂ ਨਾਲ ਮੋੜ ਉੱਠ ਕੇ ਤੁਰ ਪੈਂਦੀ ਹਾਂ ਮੋੜ ਉੱਠ ਕੇ ਤੁਰ ਪੈਂਦੀ ਹਾਂ ਕਿਉਂਕਿ ਸਮਾਂ ਹੁਣ ਥੋੜਾ ਬਾਕੀ ਹੈ ਸਮਾਂ ਹੁਣ ਥੋੜਾ ਬਾਕੀ ਹੈ ਤੇ ਪੰਧ ਬੜਾ ਲੰਮਾ ਹੈ ਤੇ ਪੰਧ ਬੜਾ ਲੰਮਾ ਹੈ ਯਕੀਨ ਹੈ ਮੈਨੂੰ ਉਸ ਦੀ ਕਿਰਪਾ ਅਵਸ਼ ਹੋਵੇਗੀ ਮੈਨੂੰ ਪੂਰਨ ਭਰੋਸਾ ਹੈ ਉਸ ਦੀ ਕਿਰਪਾ ਅਵਸ਼ ਹੋਵੇਗੀ ਤੇ ਮੈਂ ਥੋੜੇ ਸਮੇਂ 'ਚ ਲੰਮਾ ਪੰਧ ਮੁਕਾ ਮੰਜ਼ਲ ਤੇ ਪੜਾਂਗੀ ਤੇ ਮੈਂ ਥੋੜੇ ਸਮੇਂ 'ਚ ਆਪਣਾ ਪੰਧ ਮੁਕਾ ਮੰਜ਼ਲ ਤੇ ਅਪੜਾਂਗੀ